ਖਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ ਜੇ ਜਾਣਾ ਸੋ ਨਿਗੜਾ ਥੋਤਾ ਥੋੜਾ ਮਾਨ ਕਰੀ ਜੇ ਜਾਣਾ ਤਿਲ ਥੋੜੜੇ ਜੇ ਮੈਨੂੰ ਪਤਾ ਹੁੰਦਾ ਸਾ ਥੋੜੇ ਹੀ ਨੇ ਦਿਨ ਥੋੜੇ ਹੀ ਨੇ ਇਹ ਸਮਾਂ ਥੋੜਾ ਹੀ ਆ ਸੰਭਲ ਬੁੱਕ ਭਰੀ ਉਹ ਜਿੰਨਾ ਕਿ ਮੇਰੇ ਹੱਥ ਚ ਆਏ ਤੇ ਤਿਲ ਬੁੱਕ ਚ ਉਹਨੇ ਕਿ ਮੈਨੂੰ ਦਿੱਤੇ ਮੈਂ ਸੰਭਲ ਕੇ ਰੱਖਦਾ ਮੈਂ ਤਾਂ ਖਲਾਰ ਬੈਠਿਆ ਭੱਜਿਆ ਦੁਰਿਆ ਫਿਰ ਗਿਆ ਬੁੱਕ ਦੇ ਵਿੱਚ ਤਿਲ ਤੇ ਉਹ ਤਾਂ ਉਹੀ ਗਣਗੇ ਮਨ ਨਹੀਂ ਟਿਕਿਆ ਭੱਜਿਆ ਫਿਰਦਾ ਰਿਹਾ ਤੇ ਬੁੱਕ ਸੀ ਮੁੱਠੀ ਨਹੀਂ ਕਹੀ ਬੁੱਕ ਬੁੱਕ ਮੁੱਠੀ ਜੋ ਚੀਜ਼ ਨਹੀਂ ਜਾਂਦੀ ਬੁੱਕ ਜੋ ਚਲੀ ਜਾਉ ਬੁੱਕ ਖੁੱਲਾ ਹੱਥ ਹੁੰਦਾ ਆ ਹੱਥ ਬੁੱਕ ਇਹਦੇ ਤਿਲ ਪਾ ਕੇ ਤੁਸੀਂ ਭੱਜੋਗੇ ਤਾਂ ਫਿਰ ਤਿਲ ਤਾਂ ਰਹਿਣੇ ਦੀ ਦੋ ਚਾਰ ਦੇ ਰਹਿ ਜਾਣਗੇ ਤੁਹਾਨੂੰ ਸੰਭਲ ਬੁੱਕ ਭਰੀ ਸੱਪੜ ਕੇ ਬੁੱਕ ਭਰਦਾ ਬੁੱਕ ਤਾਂ ਭਰ ਲਈ ਸੀ ਫਿਰ ਇਹਨੂੰ ਹਲਾਉਂਦਾ ਨਾ ਬੁੱਕ ਤਾਂ ਭਰ ਲਈ ਸੀ ਪਰ ਇੱਕ ਇੱਕ ਦਾ ਫਿਕਰ ਰਹਿੰਦਾ ਇੱਕ ਇੱਕ ਕਰਕੇ ਇੱਕ ਇੱਕ ਸਾਹ ਦਾ ਫਿਕਰ ਰੱਖਦਾ ਸਾਹ ਸਾਹ ਸਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਤੇ ਹੁਣ ਤਾਂ ਚਿੰਤਾ ਖੜੀ ਹੋ ਗਈ ਹੋਰ ਵੀ ਬੁੱਕ ਤਾਂ ਗਈ ਤੇ ਤਾਂ ਗਏ ਚਿੰਤਾ ਤਾਂ ਪਹਿਲਾਂ ਹੀ ਸੀ ਚਿੰਤਾ ਪਹਿਲਾਂ ਸੀ ਸਾਧ ਦਿੱਤੇ ਚਿੰਤਾ ਦੂਰ ਕਰਨ ਖਾਤਰ ਸਾਰੇ ਖੜਾ ਸਾਰੇ ਚਿੰਤਾ ਜਿਉਂਦੀ ਤਿਉਆ ਹੁਣ ਚਿੰਤਾ ਹੋ ਗਈ ਵੀ ਦਿਲ ਤਾਂ ਥੋੜੇ ਹੀ ਰਹਿ ਗਏ ਥੋੜੇ ਤਿਲਾਂ ਚੋਂ ਤਤ ਦੇ ਤੇਲ ਚਾਹੀਦਾ ਇਹਨੇ ਤਿਲਾਂ ਚੋਂ ਤੇਲ ਦੀਵਾ ਨਹੀਂ ਜਾਲਦਾ ਤੇਲ ਵੀ ਤੇਲ ਵੀ ਕੁਛ ਹੋਣ ਤਾਂ ਹੀ ਤੇਲ ਨਿਕਲੇ ਇਹਦਾ ਬੱਤੀ ਵੀ ਨਹੀਂ ਗਿੱਲੀ ਹੋਣੀ ਇਹਨੇ ਤੇਲ ਨਾਲ ਹਾਂਜੀ ਜੇ ਜਾਣਾ ਸੋ ਨੱਡੜਾ ਤਾਂ ਥੋੜਾ ਮਾਣ ਕਰੀ ਦੂਜੀ ਗੱਲ ਹੈ ਜੇ ਮੈਨੂੰ ਇਹ ਪਤਾ ਹੁੰਦਾ ਨਾ ਇਹ ਬੇਵਕੂਫ ਹੈ ਮਨ ਬੁੱਧੀ ਕਹਿੰਦੀ ਇਹਨੂੰ ਤਾਂ ਥੋੜੀ ਅਕਲ ਹੈ ਨੱਡੜਾ ਥੋੜੀ ਅਕਲ ਦਾ ਮਾਲਕ ਹੈ ਹੁਣੇ ਜੰਮਿਆ ਹੈ ਨੱਡੜਾ ਨੱਡੜਾ ਛੋਟਾ ਤਾਂ ਥੋੜਾ ਮਾਣ ਕਰੀ ਮੈਂ ਇਹਦੇ ਤੇ ਮਾਣ ਥੋੜਾ ਕਰਦੀ ਇਹਦੇ ਅੱਖਾਂ ਭਜਦੀ ਨੂੰ ਇਹਨੇ ਤਾਂ ਭਜਾਇਆ ਬਹੁਤ ਹੈ ਇਹਦੇ ਤੇ ਮਾਣ ਨਹੀਂ ਸੀ ਕਰਨਾ ਮੈਨੂੰ ਚਾਹੀਦਾ ਮਨ ਦੇ ਉੱਤੇ ਮਾਣ ਨਹੀਂ ਸੀ ਕਰਨਾ ਚਾਹੀਦਾ ਮੈਂ ਤਾਂ ਕਿਹਾ ਜਿਹੜਾ ਮੇਰਾ ਮੁੰਡਾ ਲਾਇਆ ਕਿ ਕੋਈ ਹੈ ਹੀ ਨਹੀਂ ਦੁਨੀਆ ਜਿਹੇ ਜਾਏ ਸੋਹਣਾ ਕੋਈ ਹੈ ਹੀ ਨਹੀਂ ਔਲਾਦ ਦੀ ਮਗਰ ਲੱਗ ਕੇ ਮਨ ਦੀ ਮਗਰ ਲੱਗ ਕੇ ਬੁੱਧੀ ਨੇ ਆਪਣਾ ਸਭ ਕੁਝ ਗਵਾ ਲਿਆ ਔਲਾਦ ਦੀ ਮਗਰ ਲੱਗ ਕੇ ਸੰਸਾਰ ਨੇ ਸਭ ਕੁਝ ਗਵਾ ਲਿਆ ਅਕਲ ਗਵਾ ਲਈ ਆਪਣੀ ਸੰਸਾਰ ਜਿਹੜੇ ਲੋਕ ਕਹਿੰਦੇ ਛੋਟੇ ਬੱਚਿਆਂ ਨੂੰ ਖੁੱਲ ਦੋ ਉਹ ਸਭ ਬਦਮਾਗ ਨੇ ਉੱਥੇ ਹੀ ਜ਼ਿਆਦਾ ਡਿਪਰੈਸ਼ਨ ਹੈ ਜਿੱਥੇ ਇਹ ਗੱਲ ਸ਼ੁਰੂ ਹੋਈ ਹੈ ਯੂਰਪ ਯੂਰਪ ਤੋਂ ਇਹ ਖਿਆਲ ਪੈਦਾ ਹੋਇਆ ਯੂਰਪ 'ਚ ਡਿਪਰੈਸ਼ਨ ਜ਼ਿਆਦਾ ਜਿਹੜੇ ਮੁਲਕਾਂ ਨੇ ਬੱਚਿਆਂ ਨੂੰ ਜ਼ਿਆਦਾ ਛੂਟ ਦਿੱਤੀ ਹੈ ਔਰਤਾਂ ਨੂੰ ਉੱਥੇ ਹੀ ਡਿਪਰੈਸ਼ਨ ਜ਼ਿਆਦਾ ਬਿਮਾਰੀ ਉੱਥੇ ਜ਼ਿਆਦਾ ਮੁਸਲਮਾਨਾਂ ਦੇ ਡਿਪਰੈਸ਼ਨ ਘੱਟ ਹੈ ਉੱਥੇ ਦੋਹਾਂ ਗੱਲਾਂ ਦੀ ਛੋਟ ਹੈ ਜੀ ਜਿਹਦਾ ਗੁਣ ਹੈ ਜਿਹਦੇ ਵਿੱਚ ਉਹ ਗੁਣ ਦਾ ਉਹਨੂੰ ਬੈਨੀਫਿਟ ਵੀ ਮਿਲਿਆ ਹੈ ਜਿਹਦਾ ਔਗਣ ਹੈ ਉਹ ਔਗਣ ਦਾ ਨੁਕਸਾਨ ਵੀ ਉਹਨੂੰ ਮਿਲਿਆ ਹੈ ਮੁਸਲਮਾਨਾਂ 'ਚ ਹੋਰ ਕਮੀਆਂ ਹੋ ਸਕਦੀਆਂ ਨੇ ਕਟੜਵਾਦ ਹੋ ਸਕਦਾ ਹੋਰ ਗੱਲਾਂ ਹੋ ਸਕਦੀਆਂ ਨੇ ਪਰ ਇੱਥੇ ਆ ਕੇ ਮੁਸਲਮਾਨ ਰਾਈਟ ਪੁਆਇੰਟ ਤੇ ਜਾ ਰਹੇ ਨੇ ਬੱਚਿਆਂ ਨੂੰ ਇਹਦਾ ਮਤਲਬ ਇਹ ਨਹੀਂ ਗੁਲਾਮ ਬਣਾ ਕੇ ਰੱਖਣਾ ਚਾਹੀਦਾ ਜਿੰਨੀ ਲੋੜ ਹੈ ਉਹਦੀ ਆਜ਼ਾਦੀ ਉਹਨੇ ਦੇਣੀ ਚਾਹੀਦੀ ਜਿਹਦੇ ਨਾਲ ਵਿਗੜ ਨਾ ਹਰ ਇੱਕ ਨੂੰ ਆਜ਼ਾਦੀ ਉਹਨੇ ਹੋ ਚਾਹੀਦਾ ਜਿਹਦੇ ਨਾਲ ਵਿਗਾੜ ਨਾ ਪੈਦਾ ਹੋਵੇ ਜਦ ਵਿਗਾੜ ਜਿੱਥੋਂ ਨੁਕਸਾਨ ਪੈਦਾ ਹੋਵੇ ਉਹ ਆਜ਼ਾਦੀ ਜਿਆਦਾ ਖੁੱਲ ਕਹਿੰਦੇ ਜਿਆਦਾ ਖੁੱਲ ਦੇ ਦੀ ਉਹ ਜਿਆਦਾ ਖੁੱਲ ਖੁੱਲ ਕਿੰਨੀ ਦੇਣੀ ਹੈ ਜੀ ਤੋਂ ਬਾਅਦ ਜਿਹੜੀ ਖੁੱਲ ਤੋਂ ਬਾਅਦ ਨੁਕਸਾਨ ਹੁੰਦਾ ਉਹ ਖੁੱਲ ਨਹੀਂ ਦੇਣੀ ਚਾਹੀਦੀ ਖਰਚਾ ਉਹਨਾਂ ਦੇਣਾ ਚਾਹੀਦਾ ਜਿਹਦੇ ਨਾਲ ਬੱਚਾ ਵਿਗੜੇ ਨਾ ਤੇ ਵਿਗੜੇ ਦਾ ਖਰਚਾ ਨਹੀਂ ਖਰਚਾ ਉਹਨਾਂ ਹੀ ਕਰਨਾ ਚਾਹੀਦਾ ਜਿੰਨਾ ਜਿਹਦੇ ਨਾਲ ਮਨ ਆਪਣਾ ਵਿਗੜੇ ਨਾ ਆਪਣੇ ਮਨ ਤੇ ਪਾਬੰਦੀ ਲਾ ਕੇ ਰੱਖੋ ਪਹਿਲਾਂ ਜੇ ਮਨ ਨੂੰ ਖੁੱਲ ਦੇ ਦਈਏ ਜਿਆਦਾ ਮਨ ਵਿਗੜ ਜਾਂਦਾ ਆਪਣਾ ਆਪਣਾ ਮਨ ਵੀ ਤਾਂ ਵਿਗੜਦਾ ਜੇ ਆਪਣਾ ਮਨ ਵਿਗੜਦਾ ਦੂਏ ਦਾ ਵਿਗੜੂ ਜਿਹਨੇ ਆਪਣੇ ਮਨ ਤੇ ਪਾਬੰਦੀਆਂ ਲਾਈਆਂ ਨੇ ਆਪਣਾ ਮਨ ਜਿੱਤੇ ਉਹਨੂੰ ਪਤਾ ਹੈ ਦੂਏ ਦੇ ਪਾਬੰਦੀ ਕਿੰਨੀ ਲਾਉਣੀ ਹੈ ਕਿੰਨੀ ਨਹੀਂ ਲਾਉਣੀ ਵਿਦਵਾਨ ਜੇ ਪਾਬੰਦੀ ਲਾਉਂਦਾ ਗਲਤ ਲਾ ਦਿੰਦਾ ਜ਼ਿਆਦਾ ਲਾ ਦਿੰਦਾ ਜਾਂ ਨਹੀਂ ਲਾਉਂਦਾ ਬਿਲਕੁਲ ਨਹੀਂ ਲਾਉਂਦਾ ਵਿਦਵਾਨ ਬੁੱਧੀਹੀਨ ਹੁੰਦੇ ਨੇ ਇਹਨਾਂ ਦੇ ਸਿਸਟਮ ਬਣਾਏ ਹੋਏ ਨਹੀਂ ਚੱਲਦੇ ਹੁੰਦੇ ਰੋਜ਼ ਬਦਲੀ ਜਾਂਦੇ ਨੇ ਇਹ ਸਿਸਟਮ ਜੇ ਬਣਾਉਂਦੇ ਨੇ ਇੱਕ ਪਾਸੜ ਸੋਚ ਹੁੰਦੀ ਹੈ ਇਹਨਾਂ ਦੀ ਇੱਕ ਪਾਸੜ ਜਮਾ ਟੈ ਜ਼ਿਆਦਾ ਕਰ ਲੈਂਦੇ ਨੇ ਉਹ ਜੇ ਮੈਂ ਬਿੱਲੀਆਂ ਦੀ ਰੋਟੀ ਬਾਂਦਲ ਨੇ ਖਾ ਲਈ ਸੀ ਨਾ ਉਹ ਗੱਲ ਵਿਦਵਾਨਾਂ ਦੀ ਹੈ ਬਿੱਲੀਆਂ ਦੀ ਲੜਾਈ 'ਚ ਬਾਂਦਰ ਫਾਇਦਾ ਉਠਾਉਂਦੇ ਨੇ ਬਾਂਦਰ ਵਿਦਵਾਨ ਨੇ ਬਿੱਲੀਆਂ ਦੀ ਲੜਾਈ 'ਚ ਰੋਟੀ ਬਾਂਦਰ ਖਾ ਜਾਂਦਾ ਵਿਦਵਾਨ ਬਾਂਦਲ ਨੇ ਭਾਈ ਨਹੀਂ ਕਹਿ ਕਲਾ ਉਹਨਾਂ ਨੂੰ ਚੈਨ ਬਾਂਦਲ ਨੂੰ ਨਹੀਂ ਹੁੰਦੀ ਆ ਪੂਛ ਨੂੰ ਅਗਲਾ ਕੇ ਲੰਕਾ ਫੂਕ ਦਿੰਦੇ ਨੇ ਬਾਂਦਰ ਜੇ ਬਾਂਦਰ ਦੀ ਪੂਛ ਨੂੰ ਅਗਲਾ ਕੇ ਲੰਕਾ ਇਹਨਾਂ ਨੇ ਫੂਕੀ ਹੈ ਜਿਹੜੇ ਅਫਸਰ ਬਣੇ ਫਿਰਦੇ ਨੇ ਸਭ ਬਾਂਦਰ ਨੇ ਸਵਾ ਜਿਹਦਾ ਮਨ ਚੈਨ ਤੇ ਨਹੀਂ ਬਹਿੰਦਾ ਚੈਨ ਨਹੀਂ ਬਾਂਦਰ ਦਾ ਸੁਭਾਅ ਹੈ ਗੁਰਬਾਣੀ ਵੀ ਕਹਿੰਦੀ ਹੈ ਸੱਪ ਕਹਿੰਦੀ ਹੈ ਹਾਥੀ ਕਹਿੰਦੀ ਹੈ ਆਦਮੀ ਨੂੰ ਸੁਭਾਅ ਦੀ ਗੱਲ ਹੈ ਹੈ ਤਾਂ ਆਦਮੀ ਹੋ ਤਾਂ ਸੁਭਾਅ ਕਹੇ ਜਾਏ ਬਾਂਦਰ ਤਾਂ ਹੈ ਨਹੀਂ ਉਹ ਬਾਂਦਰ ਤੋਂ ਹੀ ਆਦਮੀ ਬਣਿਆ ਸੁਭਾਅ ਦਾ ਬਾਂਦਰ ਵਾਲਾ ਵੀ ਇਹ ਹੈਗਾ ਨਾ ਕੁੱਥੇ ਆਇਆ ਹੋਇਆ ਹੈ ਸੁਭਾਅ ਤਾਂ ਹੈਗਾ ਨਾ ਦੇ ਵਿੱਚ ਕਿਸੇ ਦਾ ਕੌਮ ਵਰਗਾ ਸੁਭਾਅ ਹੈ ਆਪਾਂ ਕਹਿੰਦੇ ਇਹ ਤਾਂ ਕੌਮ ਹੈ ਕਿਸੇ ਦਾ ਸ਼ੇਰ ਵਰਗਾ ਸੁਭਾਅ ਹੈ ਕਹਿੰਦਾ ਸ਼ੇਰ ਹੈ ਸ਼ੇਰ ਸਾ ਸੂਰੀ ਰੱਖਦੇ ਨੇ ਨਾ ਸੁਭਾਅ ਦੇਖ ਕੇ ਉਹਦਾ ਹਾਂਜੀ ਗੁਣ ਦੇਖ ਕੇ ਹੋਏ